ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਚਿੱਤ ਦੁਆਰੇ ਉਭਰੈ ਤਿੱਤੇ ਲਿਹੋ ਉਬਾਰ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਜਗਤ ਜਲ ਰਿਹਾ ਇਹਨੂੰ ਰੱਖ ਲੈ ਤ੍ਰਿਸ਼ਨਾ ਦੀ ਅੱਗ ਚੋਂ ਬਚਾ ਲੈ ਬਾਹਰ ਕੱਢ ਲੈ ਪਰਮੇਸ਼ਰ ਨੂੰ ਕਹਿ ਰਹੇ ਨੇ ਆਪਣੀ ਕਿਰਪਾ ਧਾਰ ਇਹਨਾਂ ਤੇ ਕਿਰਪਾ ਕਰੇ ਜਲਦੇ ਨੇ ਵਿਚਾਰੇ ਇਹਨਾਂ ਨੂੰ ਬਾਹਰ ਕੱਢ ਲੈ ਮੇਰੇ ਕਹੇ ਤੇ ਤਾਂ ਨਿਕਲਦੇ ਨਹੀਂ ਤੂੰ ਕੱਢ ਲੈ ਆਪਣੀ ਕਿਰਪਾ ਧਾਰ ਜੇ ਤ ਦੁਆਰੇ ਉਭਰੇ ਤੇ ਤੇ ਲਿਓ ਵਾਰ ਉਹ ਕੋਈ ਮੁਸਲਮਾਨ ਹੈ ਚਾਹੇ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਪਾਰਸੀ ਹੈ ਚਾਹੇ ਕੋਈ ਇਸਾਈ ਹੈ ਜਿਹੜੇ ਦੁਆਰੇ ਵੀ ਨਿਕਲਣਾ ਚਾਹੁੰਦਾ ਤ੍ਰਿਸ਼ਨਾ ਦੀ ਅੱਗ ਚੋਂ ਬਾਹਰ ਨਿਕਲ ਆਵੇ ਤ੍ਰਿਸ਼ਨਾ ਦੀ ਅੱਗ ਨੂੰ ਸਾਰੇ ਧਰਮ ਸਮਝਦੇ ਨੇ ਮਾਇਆ ਨੂੰ ਸਾਰੇ ਸਮਝਦੇ ਨੇ ਮਾਇਆ ਦੀ ਦੌੜ ਡਿਪਰੈਸ਼ਨ ਪੈਦਾ ਕਰਦੀ ਹੈ ਮਾਇਆ ਦੀ ਇੰਨੀ ਦੌੜ ਚੋਂ ਦੁੱਖ ਨਿਕਲਦੇ ਨੇ ਇਹ ਸਾਰੇ ਜਾਣਦੇ ਨੇ ਇਹ ਆਪਣੇ ਧਰਮ ਅਨੁਸਾਰ ਇਹ ਆਪਣੇ ਧਰਮ ਨੂੰ ਮੰਨ ਕੇ ਬਾਹਰ ਨਿਕਲੇ ਹੁਣ ਇਹਨਾਂ ਨੂੰ ਐਸੀ ਸਮਤ ਬਖਸ਼ ਪਰਮੇਸ਼ਰ ਇਹਨਾਂ ਨੂੰ ਬਾਹਰ ਕੱਢ ਲੈ ਜਗਤ ਜਲਨ ਦਾ ਰਖ ਲੈ ਆਪਣੀ ਕਿਰਪਾ ਦਾ ਹਾਂਜੀ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਹਾਰ ਮੈਨੂੰ ਤਾਂ ਸਤਗੁਰ ਨਾਲ ਜੁੜ ਕੇ ਸਤਗੁਰ ਦੀ ਗੱਲ ਮੰਨ ਕੇ ਅੰਤਰਾਤਮਾ ਨਾਲ ਜੁੜ ਕੇ ਸੁਖ ਮਿਲ ਗਿਆ ਉਹਨਾਂ ਦੇ ਅੰਦਰ ਤ੍ਰਿਸ਼ਨਾ ਮੇਰੇ ਅੰਦਰ ਸੁਖ ਹੈ ਅੰਦਰ ਹੀ ਸੁਖ ਪੈਦਾ ਹੋ ਜਾਂਦਾ ਹੈ ਜੇ ਸਤਗੁਰ ਨਾਲ ਜੁੜ ਜੀਏ ਅੰਤਰਾਤਮਾ ਦੀ ਗੱਲ ਮੰਨ ਲਈਏ ਸੁਖ ਵਿਖਾ ਲਿਆ ਹਾਂਜੀ ਸੱਚਾ ਸ਼ਬਦ ਵਿਚਾਰ ਜਦ ਗੁਰਬਾਣੀ ਦਾ ਸੱਚਾ ਸ਼ਬਦ ਹੈ ਸੱਚੀ ਬਾਣੀ ਦੀ ਵਿਚਾਰ ਕੀਤੀ ਤਾਂ ਸੁਖ ਅਨੁਭਵ ਹੋ ਗਿਆ ਸੁਖ ਦੀ ਅਨੁਭੂਤੀ ਹੋ ਗਈ ਮੈਨੂੰ ਤਾਂ ਸੁਖ ਮਿਲ ਗਿਆ ਸੱਚਾ ਸ਼ਬਦ ਵਿਚਾਰਿਆ ਜੇ ਵਿਚਾਰ ਕਰੀਏ ਮਾਇਆ ਦੀ ਜੇ ਸੋਚੀਏ ਮਾਇਆ ਦੇ ਉਹ ਦੀ ਮਾਇਆ ਦੀ ਦੌੜ ਦੀ ਮਾਇਆ ਦੀ ਪ੍ਰਾਪਤੀ ਦੀ ਫੇਰ ਅੱਗ ਜਲੂਗੀ ਅੰਦਰ ਤੇ ਦੁੱਖ ਹੋਊਗਾ ਜੇ ਗੁਰਬਾਣੀ ਵਿਚਾਰ ਕਰਾਂਗੇ ਉੱਥੇ ਹੀ ਸੁਖ ਹੋ ਜਾਊਗਾ ਸੱਚਾ ਸ਼ਬਦ ਵਿਚਾਰ ਹਾਂਜੀ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਨਹਾਰ ਨਾਨਕ ਕਹਿੰਦਾ ਹੋਰ ਕੋਈ ਨਹੀਂ ਮੈਨੂੰ ਸੁਝਦਾ ਹਰ ਤੇ ਬਿਨਾ ਜਿਹੜਾ ਬਖਸ਼ ਲਵੇ ਬਖਸ਼ ਲਵੇ ਇਸ ਜਗਤ ਜਲਨ ਦੇ ਵਿੱਚੋਂ ਜਲ ਰਿਹਾ ਸੰਸਾਰ ਇਹ ਜੋ ਬਖਸ਼ ਕੇ ਬਾਹਰ ਕੱਢ ਲਵੇ ਹੋਰ ਕੋਈ ਸੁਝਦਾ ਨਹੀਂ ਤੇ ਇੱਥੇ ਫਿਰ ਹੁਣ ਹਰ ਮੂਲ ਦੀ ਗੱਲ ਹੈ ਕਿ ਜੀ ਪਰਮੇਸ਼ਰ ਦੀ ਹੈ ਹਰ ਮੂਲ ਦੀ ਉਹ ਗੱਲ ਹੈ ਹਲ ਨਹੀਂ ਕਰਨਾ ਹਲ ਹਰ ਬਾਹਰ ਖੜਾ ਹੈ ਅੱਛਾ ਜੀ ਇਹ ਜੀਵੇ ਅੰਦਰ ਹੈ ਮਾਇਆ ਦੇ ਪਰ ਹਰ ਦੇ ਨਾਲ ਜੁੜਦਾ ਨਹੀਂ ਜਾ ਕੇ ਪਰ ਆਪਾਂ ਪਹਿਲਾਂ ਕਿਹਾ ਸੀ ਪਰਮੇਸ਼ਰ ਨੂੰ ਕਿਹਾ ਜਗਤ ਜਲੰਦਾ ਰੱਖ ਲੈ ਉਹ ਤਾਂ ਪਰਮੇਸ਼ਰ ਨੂੰ ਤਾਂ ਕਿਹਾ ਨਾ ਹਰ ਨੇ ਜਗਤ ਜਲੰਦਾ ਸਾਰੇ ਰੱਖ ਲੈ ਇਹ ਤਾਂ ਆਪਣੇ ਨੂੰ ਹੀ ਰੱਖ ਸਕਦਾ ਹਰ ਤਾਂ ਆਪਣੇ ਨੂੰ ਹੀ ਰੱਖ ਸਕਦਾ ਆਪਣੇ ਨਾਲ ਦੇ ਨੂੰ ਹੀ ਰੱਖ ਸਕਦਾ ਸਾਰੀ ਦੁਨੀਆ ਨੂੰ ਹਰ ਨਹੀਂ ਰੱਖ ਸਕਦਾ ਠੀਕ ਹੈ ਜੀ ਤੇ ਸਾਰੇ ਜਗਤ ਨੂੰ ਪਰਮੇਸ਼ਰ ਹੀ ਰੱਖੇਗਾ ਹੈ ਜੀ ਜਗਤ ਤੇ ਉਹਦਾ ਹੀ ਹੁਕਮ ਚੱਲਦਾ ਹੈ ਇਹਦੇ ਆਪਣੇ ਮਨ ਤੇ ਇਹਦਾ ਹੀ ਹੁਕਮ ਚੱਲਦਾ ਹਾਂਜੀ ਮਹੱਲਾ ਤੀਜਾ ਹਉਮੈ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਹੈ ਹਟ ਵਿਕਾਈ ਇਹ ਹਉਮੈ ਮਾਇਆ ਬੋਣੀ ਹੈ ਦੂਜੇ ਪਾਸੇ ਲੱਗ ਜਾਂਦਾ ਆਦਮੀ ਇਹਦੇ ਨਾਲ ਜੁੜ ਕੇ ਹਉਮੈ ਮਾਇਆ 'ਚ ਫਸਾ ਕੇ ਅੱਗ ਨਾਲ ਜੋੜ ਦਿੰਦੀ ਹੈ ਇਹਨੂੰ ਦੂਜੇ ਲੱਗੇ ਚਾਹੇ ਬਾਹਲੇ ਸ਼ਰੀਰ ਨਾਲ ਜੁੜ ਜਾਂਦਾ ਅਗਨ ਨਾਲ ਜੁੜ ਜਾਂਦਾ ਨਾ ਇਹ ਮਾਰੀ ਨਾ ਮਰੇ ਨਾ ਕਿਸੇ ਨੇ ਇਹਨੂੰ ਮਾਰਿਆ ਨਾ ਇਹ ਮਰਦੀ ਹੈ ਮਾਰੀ ਵੀ ਨਹੀਂ ਕਿਸੇ ਨੇ ਇਹ ਮਰਦੀ ਵੀ ਹੈ ਨਹੀਂ ਨਾਏ ਹੱਟ ਵਿਕਾਏ ਨਾ ਹੱਟੀ ਦੇ ਵਿਗਦੀ ਹੈ ਕਿਤੇ ਹਾਂਜੀ ਮਾਇਆ ਦਾ ਭਾਵ ਭਰਮ ਹੈ ਮਾਇਆ ਸ਼ਰੀਰ ਹੈ ਸ਼ਰੀਰ ਮਾਇਆ ਦਾ ਹੀ ਹੈ ਤੇ ਇਹ ਕਿਉਂ ਕਹਿੰਦੇ ਨਾ ਇਹ ਮਾਰੀ ਆ ਮਾਰੀ ਨੇ ਆਪਣੇ ਆਪ ਨੂੰ ਕੌਣ ਮਾਰਦਾ ਹੋ ਨੂੰ ਕੌਣ ਮਾਰਦਾ ਤੇ ਨਾ ਮਰੇ ਜੇ ਮਾਰੂਗਾ ਤਾਂ ਹੀ ਕੋਈ ਮਰੂ ਕੋਈ ਮਾਰੇ ਨਹੀਂ ਰਿਹਾ ਆਪਣੀ ਹੋਮੇ ਨੂੰ ਕਹਿਣ ਦਾ ਮਤਲਬ ਹੈ ਮਰੇ ਤਾਂ ਤਾਂ ਜੇ ਕੋਈ ਮਾਰੇ ਠੀਕ ਹੈ ਜੀ ਤੇ ਨਾ ਇਹ ਹੱਟ ਵਿਕਾਏ ਤਾਂ ਕਿਤੇ ਐਸੀ ਹੱਟੀ ਐ ਜਿੱਥੇ ਤੈਨੂੰ ਵੇਚ ਆਈਏ ਛੱਡੇ ਆਈਏ ਕਰੋ ਤਾਂ ਲਾ ਦਈਏ ਠੀਕ ਹੈ ਹਾਂਜੀ ਗੁਰ ਕੈ ਸ਼ਬਦ ਪਰ ਜਾਲੀ ਹੈ ਤਾਂ ਇਹ ਵਿੱਚੋਂ ਜਾਏ ਗੁਰ ਕੈ ਸ਼ਬਦ ਦਾ ਗਿਆਨ ਪ੍ਰਚੰਡ ਕਰਕੇ ਇਹਦੇ ਵਿੱਚ ਜਾਲਦੀ ਇਹਨੂੰ ਪ੍ਰਜਾਲੀਏ ਤਾਂ ਇਹ ਵਿੱਚੋਂ ਜਾਏ ਫਿਰ ਵਿੱਚੋਂ ਜਾਂਦੀ ਹੈ ਠੀਕ ਹੈ ਜੀ ਪਰਜਾਲੀ ਦਾ ਮਤਲਬ ਹੈ ਵੀ ਇਹਨੂੰ ਦੁਬਾਰਾ ਜਾਲੀਏ ਨਹੀਂ ਪਰਜਾਲੀਏ ਇੱਕ ਚੀਜ਼ ਥੱਲੇ ਚੱਲਦੀ ਹੋਵੇ ਉੱਤੇ ਰੱਖਦੀ ਹੈ ਦੂਜੀ ਚੀਜ਼ ਨੂੰ ਉਹ ਪਰਜਾਲੀਏ ਹੋ ਜਾਂਦੀ ਹੈ ਕਿਸੇ ਦੀ ਵਜ੍ਹਾ ਨਾਲ ਜਲੇ ਥੱਲੇ ਨਹੀਂ ਜਲਦੀ ਉਹ ਅੱਛਾ ਜੀ ਜਲਾਏ ਤੇ ਜਲਦੀ ਹੈ ਆਉਣ ਵਾਲੀ ਕੋਈ ਚੀਜ਼ ਹੋਰ ਚਾਹੀਦੀ ਹੈ ਤਾਂ ਜਲਦੀ ਹੈ ਅੱਛਾ ਇਹ ਗਿਆਨ ਚਾਹੀਦਾ ਜਲਾਉਣ ਨੂੰ ਹੈ ਜੀ ਗੁਰ ਕਾ ਸ਼ਬਦ ਹਾਂ ਗੁਰ ਕਾ ਸ਼ਬਦ ਦਾ ਗਿਆਨ ਜਦ ਜਲਦਾ ਨਾ ਗੁਰ ਗਿਆਨ ਘਟ ਬੜਿਆ ਫੇਰ ਜਲ ਜਾਂਦੀ ਹੈ ਹਾਂਜੀ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਤਨ ਮਨ ਉਜਲ ਹੋ ਜਾਂਦਾ ਵਸੈ ਮਨ ਆਏ ਨਾਮ ਆ ਕੇ ਅੰਦਰ ਵੱਜ ਜਾਂਦਾ ਮਨ ਵਿੱਚ ਨਾਮ ਵੱਜ ਜਾਂਦਾ ਤਨ ਕਰਕੇ ਮਨ ਕਰਕੇ ਉਜਲਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ ਰੋਸ਼ਨ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਹਾਂਜੀ ਇਹ ਨਾਮ ਵਸੈ ਮਨ ਆਏ ਦਾ ਭਾਵ ਹੁਣ ਨਾਮ ਪਦਾਰਥ ਦੀ ਗੱਲ ਹੈ ਜੀ ਗਿਆਨ ਪਦਾਰਥ ਹੈ ਜੋ ਗਿਆਨ ਪਦਾਰਥ ਅੱਛਾ ਜੀ ਹਾਂਜੀ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖੀ ਪਾਇਆ ਜਾਏ ਨਾਨਕ ਮਾਇਆ ਦਾ ਮਾਰਨ ਸ਼ਬਦ ਹੈ ਮਾਇਆ ਤਾਂ ਉਪਦੇਸ਼ ਨਾਲ ਮਰਦੀ ਹੈ ਸ਼ਬਦ ਨਾਲ ਮਾਇਆ ਮਰਦੀ ਹੈ ਗੁਰਮੁਖੀ ਪਾਇਆ ਜਾਏ ਗੁਰਮੁਖ ਪ੍ਰਾਪਤ ਕਰ ਸਕਦੇ ਨੇ ਗੁਰਮੁਖ ਨੂੰ ਪ੍ਰਾਪਤ ਕਰ ਸਕਦੇ ਨੇ ਪ੍ਰਾਪਤ ਕਰਕੇ ਮਾਇਆ ਨੂੰ ਮਾਰ ਸਕਦੇ ਨੇ ਮਾਇਆ ਮਰ ਸਕਦੀ ਹੈ ਸ਼ਬਦ ਦੁਆਰਾ ਸ਼ਬਦ ਪ੍ਰਾਪਤ ਕਿਹਾ ਜਾ ਸਕਦਾ ਠੀਕ ਹੈ ਜੀ ਤੇ ਗੁਰਬਾਣੀ ਦਾ ਸ਼ਬਦ ਹੈ ਜਿਹੜਾ ਇਸ ਦੇ ਨਾਲ ਮਾਇਆ ਨੂੰ ਮਾਰਿਆ ਜਾ ਸਕਦਾ ਹੈ ਜੀ ਇਹਦਾ ਇਲਾਜ ਹੈ ਹਾਂਜੀ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਧਰੋਂ ਹੁਕਮ ਬੁੱਝ ਨਿਸ਼ਾਨ ਸਤਗੁਰ ਨੇ ਆਪਣੀ ਵਡਿਆਈ ਧਰੋਂ ਅੰਦਰੋਂ ਦਿੱਤੀ ਹੈ ਧੁਰ ਕੀ ਬਾਣੀ ਆਈ ਹੈ ਹੁਕਮ ਬੁੱਝ ਨਿਸ਼ਾਨ ਕਿਆ ਹੁਕਮ ਦਾ ਨਿਸ਼ਾਨ ਆਵਾਜ਼ਾ ਬੁਝਿਆ ਹੁਕਮ ਦਾ ਫਰਮਾਨ ਬੁਝਿਆ ਤਾਂ ਵਡਿਆਈ ਮਿਲੀ ਹਾਂਜੀ ਪੁੱਤੀ ਪਾਤੀ ਈ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਵਮਾਨ ਪੁੱਤੀ ਪਾਤੀ ਈ ਪਤਾਨੇ ਪਾਤੀ ਮਤਲਬ ਭਤੀਜੇ ਭਤੀਜੇ ਠੀਕ ਹੈ ਜੀ ਜਵਾਈ ਸਕੀ ਅੱਗੋਂ ਪਿੱਛੋਂ ਸਕੀ ਸਗਿਆ ਨੇ ਜਵਾਈਆਂ ਨੇ ਅੱਗੋਂ ਪਿੱਛੋਂ ਟੋਲ ਡਿੱਠਾ ਲਾਏ ਉਹਨ ਸਭਨਾ ਕਾਲਵਾਨ ਸਾਧਨਾ ਦਾ ਹੰਕਾਰ ਦੂਰ ਕਰਤਾ ਜਦ ਖੋਜਿਆ ਟੋਲਿਆ ਸ਼ਬਦ ਕੀ ਹੈ ਸ਼ਬਦ ਦੀ ਵਿਆਖਿਆ ਕੀਤੀ ਸ਼ਬਦ ਦੀ ਖੋਜ ਕੀਤੀ ਸਾਰਿਆਂ ਦਾ ਹੰਕਾਰ ਲੈ ਗਿਆ ਦੂਰ ਹੋ ਗਿਆ ਇਸੇ ਦਾ ਜਿਨ੍ਹਾਂ ਨੇ ਟੋਲਿਆ ਸ਼ਬਦ ਵਿਚਾਰ ਕੀਤੀ ਹੰਕਾਰ ਦੂਰ ਹੋ ਗਿਆ ਜੇ ਸ਼ਬਦ ਵਿਚਾਰਿਆ ਟੋਲਿਆ ਵਿੱਚੋਂ ਤਾਂ ਸਾਰਿਆਂ ਦਾ ਹੰਕਾਰ ਦੂਰ ਹੋ ਠੀਕ ਹੈ ਜੀ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਹਾਨ ਮੇਰਾ ਸਤਿਗੁਰੂ ਤਾਂ ਸਰਬ ਵਿਆਪਕ ਹੈ ਜਿੱਥੇ ਕੋਈ ਦੇਖਦਾ ਉੱਥੇ ਹੀ ਹੈ ਖੜਾ ਹਰ ਬਖਸ਼ਿਓਸ ਸਭ ਜਹਾਨ ਇਹ ਸਭ ਜਹਾਨ ਉਸੇ ਦੀ ਬਖਸ਼ਿਸ਼ ਹੈ ਹਰ ਪ੍ਰਕਾਰ ਦੀ ਬਖਸ਼ਿਸ਼ ਕਰ ਰਿਹਾ ਹੈ ਜੈਸੀ ਬਖਸ਼ਿਸ਼ ਕਿਸੇ ਨੂੰ ਚਾਹੀਦੀ ਹੈ ਉਹੀ ਕਰ ਰਿਹਾ ਹੈ ਹਾਂਜੀ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ ਜੇ ਸਤਗੁਰ ਨੂੰ ਮਿਲ ਕੇ ਸਤਗੁਰ ਦੇ ਬਚਨਾਂ ਨੂੰ ਮੰਨ ਲਵੇ ਸੋ ਹਲਤ ਪਲਤ ਸਿੱਜੈ ਉਹਨੂੰ ਲੋਕ ਪਰਲੋਕ ਦਾ ਗਿਆਨ ਹੋ ਜਾਂਦਾ ਉਹਨੂੰ ਲੋਕ ਪ੍ਰਲੋਕ ਦੀ ਸਾਰੀ ਸੋਝੀ ਹੋ ਜਾਂਦੀ ਹੈ ਜੇ ਬੇਮਖੋਵ ਹੈ ਜੇ ਨਾ ਮੰਨੇ ਉਹ ਗੱਲ ਲੜਕੇ ਨਾਮ ਦੀ ਗੱਲ ਤੋਂ ਇਹ ਭ੍ਰਿਸ਼ਟ ਥਾਨ ਉਹ ਭ੍ਰਿਸ਼ਟਿਆ ਹੋਇਆ ਥਾਨਾਂ ਦੇ ਫਿਰਦਾ ਫਿਰ ਬੜੀਆਂ ਤੇ ਜਾ ਬੈਂਦਾ ਕਿਤੇ ਕਿਤੇ ਹੋਰ ਜਾ ਬੈਂਦਾ ਭ੍ਰਿਸ਼ਟ ਥਾਨਾਂ ਤੇ ਫਿਰਦਾ ਜਾ ਕੇ ਥਾਨ ਭ੍ਰਿਸ਼ਟ ਉਹ ਹੁੰਦਾ ਜਿੱਥੇ ਸੰਤ ਨੂੰ ਦੁੱਖ ਦਿੱਤਾ ਜਾਵੇ ਥਾਨ ਭ੍ਰਿਸ਼ਟ ਹੋ ਜਾਂਦਾ ਭਾਵੇਂ ਅਸੀਂ ਉਹਨਾਂ ਥਾਨਾਂ ਨੂੰ ਅੱਜ ਉੱਤਮ ਵੀ ਕਹਿੰਦੇ ਆ ਮੰਨਦੇ ਅਸੀਂ ਮੰਨਦੇ ਆ ਅਸੀਂ ਕੀ ਮੰਨਦੇ ਆ ਗੁਰਬਾਣੀ ਕੀ ਕਹਿੰਦੀ ਹੈ ਇਹ ਦੋਏ ਫਰਕ ਨਹੀਂ ਗੱਲ ਦੇ ਸੰਤ ਕੇ ਦੋਖੀ ਥਾਨ ਪ੍ਰਸ਼ਟ ਹੋਏ ਅੱਜ ਉਹ ਪ੍ਰਸ਼ਟ ਥਾਨਾਂ ਤੇ ਬੈਠੇ ਨੇ ਉੱਤਮ ਲੋਕ ਬਣੇ ਬੁੱਧ ਪ੍ਰਸ਼ਟ ਆ ਉਹਨਾਂ ਦੀ ਅੱਜ ਵੀ ਬੇਮੁਖ ਨੇ ਉਹ ਗੁਰਬਾਣੀ ਤੋਂ ਬੇਮੁਖ ਵੀ ਹਨ ਜਿਹੜੇ ਬੇਮੁਖ ਨਹੀਂ ਹਨ ਉਹਨਾਂ ਨੂੰ ਉੱਥੇ ਬੈਠਣ ਦੀ ਲੋੜ ਨਹੀਂ ਹੈ ਉਹਨਾਂ ਥਾਨਾਂ ਤੇ ਉਹਨਾਂ ਨੂੰ ਬੈਠਣ ਦੀ ਲੋੜ ਨਹੀਂ ਉਹ ਜਿੱਥੇ ਬਹਿ ਜਾਂਦੇ ਨੇ ਸਾਰੇ ਹੀ ਥਾਨ ਪਵਿੱਤਰ ਹੋ ਜਾਂਦੇ ਨੇ ਜਿੱਥੇ ਗੁਰਮੁਖ ਬਹਿ ਜਾਂਦਾ ਥਾਨ ਪਵਿੱਤਰ ਆਪੇ ਹੀ ਹੋ ਜਾਂਦਾ ਠੀਕ ਹੈ ਜੀ ਇੱਥੇ ਸਤਗੁਰ ਆਇਆ ਜੀ ਸ਼ਬਦ ਇਸ ਤੋਂ ਪਹਿਲਾਂ ਸਤਗੁਰੂ ਸੀਗਾ ਪਿਛਲੀ ਪੰਕਤੀ ਵਿੱਚ ਆ ਸਤਗੁਰੂ ਸਭਨਾਂ ਵਾਸਤੇ ਹੈ ਨਾ ਉਹ ਠੀਕ ਹੈ ਜੀ ਉਹ ਸਭਨਾਂ ਤੇ ਕਰਦਾ ਨਾ ਕਿਰਪਾ ਤੇ ਸਤਗੁਰ ਨੂੰ ਅਸੀਂ ਆਪ ਮਿਲਣਾ ਜਾ ਕੇ ਆਪਣੇ ਸਤਗੁਰ ਨੂੰ ਹਾਂਜੀ ਹਾਂਜੀ ਸਤਗੁਰ ਇੱਥੇ ਧਰਤੀ ਤੇ ਦੂਜਾ ਵੀ ਹੋ ਸਕਦਾ ਕੋਈ ਸਤਪੁਰਖ ਕੀ ਜਾਣਿਆ ਹੋਵੇ ਠੀਕ ਹੈ ਜੀ ਪਰ ਸਤਗੁਰੂ ਧਰਤੀ ਤੇ ਨਹੀਂ ਹੋ ਸਕਦਾ ਹੈ ਜੀ ਹਾਂਜੀ ਨਾ ਉਹ ਤਾਂ ਸਰਵ ਵਿਆਪੀ ਹੈ ਠੀਕ ਹੈ ਉਹ ਹੁਕਮ ਰੂਪ ਵਿੱਚ ਪਸ ਰਿਹਾ ਹੋਇਆ ਹਾਂਜੀ ਹਾਂਜੀ ਜਨ ਨਾਨਕ ਕਹਿ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਜਨ ਨਾਨਕ ਦੇ ਵੱਲ ਹੈ ਮੇਰਾ ਸੁਆਮੀ ਹਰ ਸੱਜਣ ਪੁਰਖ ਹੈ ਸੁਜਾਨ ਸਭ ਕੁਝ ਜਾਣਦਾ ਹੈ ਉਹ ਨਾਨਕ ਦੇ ਵੱਲ ਖੜਾ ਹੈ ਨਾਨਕ ਦੇ ਨਾਲ ਖੜਾ ਹੈ ਨਾਨਕ ਉਹਦੇ ਨਾਲ ਖੜਾ ਉਹ ਨਾਨਕ ਨਾਲ ਖੜਾ ਜੋ ਨਾਨਕ ਕਹਿੰਦਾ ਸੱਚ ਹੈ ਜੋ ਨਾਨਕ ਬੋਲਦਾ ਅਸਲ ਦੇ ਵਿੱਚ ਉਹ ਸੱਜਣ ਪੁਰਖੇ ਬੋਲਦਾ ਨਾਨਕ ਤਾਂ ਬੁਲਾਇਆ ਬੋਲਦਾ ਹਾਂਜੀ ਪਾਉਣ ਦੀ ਭੀਤ ਦੇਖ ਕੇ ਸਭ ਆਏ ਪਏ ਸਤਗੁਰ ਕੀ ਪੈਰੀ ਲਾਹਿਓਨ ਸਭਨਾ ਕੀਓ ਮਨੋ ਗੁਮਾਨ ਇਹ ਦੇਖ ਕੇ ਸਾਰੀ ਕਥਾ ਸੁਣ ਕੇ ਗੱਲਬਾਤ ਸੁਣ ਕੇ ਪਿਛਲੀ ਜਿਹੜੀ ਦੱਸੀ ਹੈ ਜਦ ਉਹਨਾਂ ਦੇ ਕੰਨਾਂ 'ਚ ਪੈਂਦੀ ਹੈ ਦੇਖ ਇਹ ਸਾਰੀ ਗੱਲ ਨੂੰ ਸਮਝ ਕੇ ਸਭ ਆ ਕੇ ਪੈਰੀਂ ਪੈ ਗਏ ਸਤਗੁਰ ਦੇ ਲਾਇਓ ਸਭਨਾ ਕਿਉਂ ਮਨੋ ਗੁਮਾਮ ਆਪਣੇ ਮਨ ਦਾ ਜਿਹੜਾ ਹੰਕਾਰ ਸੀ ਸਭ ਤਿਆਗ ਦਿੱਤਾ ਜਦ ਇਹ ਗੱਲਾਂ ਸੁਣੀਆਂ ਸਮਝ ਵਿੱਚ ਪਈਆਂ ਉਹਨਾਂ ਦੇ ਤਾਂ ਸਾਰਾ ਹੀ ਹੰਕਾਰ ਤਿਆਗ ਕੇ ਚਲਣੀ ਪੈ ਗਿਆ ਠੀਕ ਹੈ ਜੀ ਲਾਇਉਨ ਸਬਨਾ ਕਿਉ ਮਨੋ ਗੁਮਾਨ ਇੱਥੇ 10ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ ਹਾਂਜੀ